ਵੈ ਸਾਖ ਧੀਰਨ ਕਿਉਂ ਵਾਢੀਆਂ ਜਿਨ੍ਹਾਂ ਪ੍ਰੇਮ ਵਿਸ਼ੋ ਵੈ ਸ਼ਾਖ ਸਾਖ ਦੀ ਵੈ ਸਾਖ ਧੀਰਨ ਕਿਉਂ ਵਾਢੀਆਂ ਅਸੀਂ ਸਾਖ ਬੋਲਾਂਗੇ ਸ਼ਾਖ ਹੋਰ ਬੋਲਦੇ ਕੇ ਉਰਦੂ ਵਾਲੇ ਸ਼ਾਖ ਬੋਲਦੇ ਹੋਣਗੇ ਸਾਖ ਸਾਖਾ ਧੀਰਨ ਕਿਉਂ ਵਾਢੀਆਂ ਸਾਖਾ ਵੇਸ ਕਰੇ ਆਊਗਾ ਜਿਨ੍ਹਾਂ ਪ੍ਰੇਮ ਵਿਸ਼ੋ ਫਲਾਣੇ ਦੀ ਸਾਖ ਮਾੜੀ ਹੈ ਚੰਗੀ ਹੈ ਸਾਖ ਉਹਦੀ ਸ਼ਾਖ ਨਹੀਂ ਬੋਲਦੇ ਸੀ ਪੰਜਾਬੀ ਸਾਖ ਬੋਲਦੇ ਸੀ ਸ਼ਾਹ ਹੋਰ ਕੋਈ ਬੋਲੇ ਬੋਲੀ ਭਾਸ਼ਾ ਵੱਲ ਦੇਖੋ ਕਿਸੇ ਭਾਸ਼ਾ ਦਾ ਜੇ ਕੋਈ ਸ਼ਬਦ ਅਸੀਂ ਲੈ ਲਿਆ ਤਾਂ ਜ਼ਰੂਰੀ ਨਹੀਂ ਉਸ ਭਾਸ਼ਾ ਦਾ ਉਚਾਰਨ ਵੀ ਅਸੀਂ ਸੇਮ ਲੈਣਾ ਇਹ ਗਲਤੀ ਕੀਤੀ ਹੈ ਇਹਨਾਂ ਨੇ ਪਿਛਲੀ ਕਾਲਜ ਵਾਲੇ ਕਿਉਂਕਿ ਜਿਹੜਾ ਬੋਲੀ ਹੈ ਆਦਮੀ ਦੇ ਜਲਵਾਯੂ ਦਾ ਅਸਰ ਉਹਦੇ ਨੂੰ ਬੋਲੀ ਬਦਲ ਜਾਂਦੀ ਹੈ ਜਿਵੇਂ ਪੱਬਾ ਹੈ ਇਹ ਬੋਲ ਨਹੀਂ ਸਕਦੇ ਕਈ ਇਲਾਕਿਆਂ ਦੇ ਵਿੱਚ ਆਦਮੀ ਭਾ ਬੋਲਦੇ ਨੇ ਯੂਪੀ ਵਾਲੇ ਅਸੀਂ ਬੋਲ ਸਕਦੇ ਹਾਂ ਪੰਜਾਬੀ ਇਹ ਜਲਵਾਯੂ ਦਾ ਅਸਰ ਹੁੰਦਾ ਘੱਟ ਹੁੰਦੇ ਉਹ ਜਿਵੇਂ ਤੱਤਾ ਲੱਗਦਾ ਅੰਗਰੇਜ਼ ਬੋਲ ਨਹੀਂ ਸਕਦੇ ਤੁਸੀਂ ਕੀ ਕਰੋਗੇ ਤੇ ਤੱਤਾ ਕਦੋਂ ਬੁਲਾਓਗੇ ਸਤਨਾਮ ਨਹੀਂ ਬੋਲ ਸਕਦੇ ਹੋ ਨਹੀਂ ਬੋਲ ਸਕਦੇ ਹੋ ਇਸ ਕਰਕੇ ਉਚਾਰਨ ਕੋਈ ਜ਼ਰੂਰੀ ਨਹੀਂ ਹੁੰਦਾ ਬਾਉਂਡਰੀ ਹੈ ਵੀ ਉਚਾਰਨ ਹੋਈ ਚਾਹੀਦਾ ਬਿਜਲੀ ਵਾਲੇ ਪਾਗਲ ਸੀ ਉਹਨਾਂ ਨੂੰ ਇਹਦੀ ਅਕਲ ਨਹੀਂ ਸੀ ਉਹ ਤਾਂ ਐਵੇਂ ਥੋੜਾ ਬਬੁੱਲੀ ਪੜਿਆ ਨਹੀਂ ਬਿਜਲੀ ਵਾਲਾ ਕਿਹੜਾ ਚੰਗਾ ਪੜਿਆ ਹੋਇਆ ਸੀ ਕੋਈ ਕੁਆਲੀਫਾਈਡ ਚੰਗਾ ਆਦਮੀ ਉਹਨਾਂ ਚ ਹੈ ਨਹੀਂ ਗਾ ਕੋਈ ਐ ਜਿਹੜੇ ਡਾਕਟਰ ਨੇ ਆਪਣੇ ਯੂਨੀਵਰਸਿਟੀਆਂ ਦੇ ਵਿੱਚ ਖੋਜੀ ਨਾ ਬਹੁਤ ਤਗੜੇ ਤਗੜੇ ਕਾਬਲ ਆਦਮੀ ਨੇ ਰਹੇ ਦੇ ਵਿੱਚ ਉਹਨਾਂ ਦਾ ਕੋਈ ਆਦਮੀ ਨਹੀਂ ਹੈ ਕਦੇ ਕਿਸੇ ਸੈਮੀਨਾਰ 'ਚ ਇਹਨਾਂ ਦਾ ਬੰਦਾ ਹੀ ਨਹੀਂ ਕੋਈ ਦੇਖਿਆ ਕੋ ਬੋਲਦੇ ਹੀ ਨਹੀਂ ਜੇ ਚਲੇ ਜਾਣ ਤਾਂ ਬੋਲਦੇ ਨਹੀਂ ਚੁੱਪ ਕਰਕੇ ਟੀਵੀ ਪਾ ਕੇ ਬੈਠੇ ਰਹਿੰਦੇ ਨੇ ਕਿਸੇ ਵੇਲੇ ਇਹਨਾਂ ਨੂੰ ਇਹ ਭਰੋਖਾ ਹੋ ਗਿਆ ਵੀ ਸਾਡੀ ਅਸੀਂ ਪਤਾ ਨਹੀਂ ਕੀ ਸਾਡੇ ਇੰਨੇ ਪੜਾਤੇ ਅਸੀਂ ਪਤਾ ਨਹੀਂ ਅਸੀਂ ਸ਼ਰੋਣੀ ਕਮੇਟੀ ਦੇ ਕਬਜ਼ਾ ਇਹਨਾਂ ਵਾ ਖਰਾਬ ਹੋ ਗਿਆ ਸੀਗਾ ਵੀ ਅਸੀਂ ਉਹ ਕਰ ਲਾਂਗੇ ਟਕਰਾ ਗਿਆ ਕਾਲ ਤਖਤ ਨਾਲ ਟਕਰਾ ਗਏ ਉਹ ਕੱਲ ਦੀ ਪੂਤਰੀ ਦੇ ਸਿਵਿਆਂ ਜਦ ਤੁਸੀਂ ਤਾਂ ਕਦੇ ਗਿਣਤੀ ਜਾਂ ਨਹੀਂ ਹੈਗੇ ਬਾਤ ਥੋੜੀ ਸੀ ਨਾ ਔਰ ਦੋ ਤਿੰਨ ਕਿਆ ਟੁਕੜੇ ਹੋਏ ਫਿਰ ਤੇ ਉਹਨਾਂ ਨੂੰ ਪਤਾ ਹੀ ਨਹੀਂ ਅਸੀਂ ਕੀ ਕਰੀਏ ਕਿੱਧਰ ਨੂੰ ਜਾਈਏ ਇਹਦੀ ਬੁੱਧੀ ਕਿੱਥੇ ਉਹਨਾਂ ਕੋ ਉਹਨਾਂ ਦੀਆਂ ਗੱਲਾਂ ਨੇ ਬੈਸਾਖ ਬੈਸਾਖ ਧੀਰਨ ਕਿਉਂ ਵਾਢੀਆਂ ਜਿਨ੍ਹਾਂ ਪ੍ਰੇਮ ਵਿਛੋ ਇਹ ਵਿਸ਼ਿਆਂ ਕੋ ਪੜਿਆ ਨਾ ਤਾਂ ਕਰਕੇ ਉਹਨਾਂ ਨੇ ਕਹਿਤਾ ਬੈਸਾਖ ਸ਼ਾਖ ਨਹੀਂ ਹੁੰਦੀ ਸਾਖ ਹੁੰਦੀ ਬੈਸਾਖ ਧੀਰਣ ਜੋ ਵੱਢਿਓ ਜਿਹੜੇ ਵੱਡੇ ਹੁੰਦੇ ਨੇ ਨਾ ਜਦ ਅਸੀਂ ਹੁਣ ਕਣਕ ਪੱਕ ਜਾਣੀ ਹੈ ਕਹਾਂ ਦੇ ਵੀ ਉਹਨ ਕਣਕ ਪੱਕ ਜਾਣੀ ਆ ਉਦੋਂ ਤਾਂ ਜਿਹੜੇ ਕਣਕ ਦੇ ਮਾਲ ਉਹਨਾਂ ਨੂੰ ਇਹ ਕਿਹੜੇ ਵੇਲੇ ਘਰ ਆ ਜੇ ਪੱਕੀ ਖੇਤੀ ਵਾਢੀ ਧੀਰਜ ਨਹੀਂ ਕਰਦੇ ਫਿਰ ਉਹਨਾਂ ਦਾ ਤੀਰ ਟੁੱਟ ਜਾਂਦਾ ਇਹ ਨਹੀਂ ਕਹਿੰਦੇ ਵੀ ਚਲੋ ਵੀ ਹੋਰ ਖੜੀ ਰਹਿਣ ਦੋ ਜਾਂ ਦੋ ਦਿਨ ਚਾਰ ਦਿਨ ਰੁਕ ਕੇ ਉਹ ਕਹਿੰਦੇ ਪਹਿਲਾਂ ਇਹ ਕੰਮ ਕਰ ਲਓ ਫਿਰ ਹੋਰ ਕਰਾਂਗੇ ਕੁਝ ਜਿਨ੍ਹਾਂ ਨੇ ਪ੍ਰੇਮ ਦਾ ਵਿਸ਼ੋ ਹੈ ਪ੍ਰੇਮ ਨਹੀਂ ਨਾ ਹੈ ਆਪਣੇ ਮੂਲ ਨਾਲ ਟੁੱਟੇ ਹੋਏ ਨੇ ਜਿਵੇਂ ਬਾਡੀਆਂ ਨੂੰ ਨਹੀਂ ਨਾ ਕੋਈ ਟਾੜੀ ਸੁੱਕ ਗਈ ਬਾਗ ਦਾ ਮਾਲੀ ਹੈ ਉਹਨੂੰ ਪਤਾ ਵੀ ਇਹ ਟਾਣੀ ਨੂੰ ਫੜ ਨਹੀਂ ਲੱਗਣਾ ਬਈ ਹੁਣ ਇਹ ਟਾਣਾ ਇਸ ਤਰੀਕੇ ਉਹ ਕਹਿੰਦਾ ਇਹਨੂੰ ਜੇ ਥੋੜਾ ਕੱਚਾ ਵੀ ਵੱਢਿਆ ਜਾਵੇ ਤਾਂ ਵੀ ਠੀਕ ਹੈ ਇਸ ਤਰ੍ਹਾਂ ਦਾ ਨੁਕਸਾਨ ਕਰ ਰਿਹਾ ਜਿਹੜਾ ਰਸ ਲੈ ਰਿਹਾ ਇਹਦਾ ਕੀ ਫਾਇਦਾ ਇਹਨੂੰ ਕਿਹੜਾ ਫੜ ਲੱਗਣਾ ਇਹ ਜਿਹੀ ਹਾਲਤ ਉਹਦੀ ਹੈ ਆਦਮੀ ਦੀ ਜਿਹੜਾ ਆਪਣੇ ਮੂਲ ਨਾਲ ਜੁੜਿਆ ਹੋਇਆ ਉਹਦੀ ਲਾਪਰਵਾਹੀ ਹੈ ਹੁਕਮ ਵੱਲੋਂ ਵੀ ਲਾਪਰਵਾਹੀ ਹੋਈ ਹੈ ਉਹਦੀ ਉਹ ਤੇ ਗੌਰ ਨਹੀਂ ਕੀਤੀ ਜਾਂਦੀ ਜ਼ਿਆਦਾ ਜੋ ਸਾਡੇ ਵਾਢਿਆਂ ਨੂੰ ਨਹੀਂ ਨਾ ਜਿੰਨਾ ਪ੍ਰੇਮ ਬਿਸ਼ੋ ਉਹਦਾ ਸਮਝੋ ਕੱਟੇ ਹੀ ਕੱਟੇ ਹੋਏ ਨੇ ਉਹ ਟਾਣਾ ਜਿਹੜਾ ਟੁੱਟਿਆ ਹੈ ਉਹਨੂੰ ਤੀਰ ਕਿਵੇਂ ਆਜੂਗਾ ਕਿੰਨੇ ਦਿਨ ਜਿਹੜੀ ਕਮੜਾਈ ਹੋਈ ਸ਼ਾਖ ਹੈ ਰੋਜ਼ ਕਮੜਾਏ ਰਹੀ ਹੈ ਉਹ ਕਦੇ ਹੀ ਆ ਕੇ ਵੱਢੀ ਜਾ ਸਕਦੀ ਹੈ ਉਹ ਤਾਂ ਇਹ ਪਰ ਐ ਬੈਠੇ ਨੇ ਵੀ ਅਸੀਂ ਤਾਂ ਸਮਾਂ ਅਸੀਂ ਇਹ ਮੰਨੀ ਬੈਠੇ ਵੀ ਦੁਨੀਆ ਵਰ ਜੋ ਅਸੀਂ ਬੰਦਾ ਹੀ ਦੀ ਅਸੀਂ ਉਲਟ ਬੰਦੀ ਬੈਠੇ ਉਹਨੂੰ ਤਾਂ ਸਗੋਂ ਜ਼ਿਆਦਾ ਚਿੰਤਾ ਚਾਹੀਦੀ ਹੈ ਵੀ ਮੇਰੀ ਲੋੜ ਨਹੀਂ ਹੈ ਮਾਲਕ ਨੂੰ ਇਹਨਾਂ ਨੂੰ ਤੇਰੀ ਕਿਉਂ ਹੈ ਬੂੜ ਟੁੱਟੇ ਹੋਇਆ ਨੂੰ ਇਹ ਗੱਲ ਤੇ ਉਹਨਾਂ ਨੇ ਕਿਸਮ ਦਾ ਵਿਅੰਗ ਕੀਤਾ ਪੱਕੀ ਖੇਤੀ ਨੂੰ ਤਾਂ ਇਹ ਹੁੰਦਾ ਵੀ ਹੁਣ ਵੀ ਗਏ ਹੁਣ ਵੀ ਗਏ ਉਹ ਕਹਿੰਦੇ ਹਮ ਆਦਮੀ ਹੈ ਇੱਕਦਮ ਹੀ ਬੋਲ ਤਾਂ ਬਹੁਤ ਨਾ ਜਾਣ ਇਹ ਤਾਂ ਪਤਾ ਹੀ ਨਹੀਂ ਸਾਨੂੰ ਕਿੰਨੀ ਸਾਡੀ ਬੁੱਧਤ ਕੱਚੀ ਬਟਲ ਲਵੇ ਮਾਲਕ ਪੱਕੀ ਬਟਲ ਲਵੇ ਕੱਚੇ ਨੂੰ ਕਿਹੜਾ ਹੈਗਾ ਹਰੇ ਨੂੰ ਕਿਹੜਾ ਕਹਾ ਹੈਗਾ ਵੀ ਮੈਂ ਕਿੰਨੇ ਦਿਨ ਉਹ ਹਰੇ ਨੂੰ ਨਹੀਂ ਹੈਗਾ ਤੇ ਸੁੱਕੇ ਨੂੰ ਕੀ ਹੁਣ ਇਹ ਤਾਂ ਹਰੇ ਦਾ ਨਹੀਂ ਪਤਾ ਉਹਨੇ ਤਾਂ ਵਿਸਾਖ ਧੀਰਨ ਕੇ ਵਾੜਿਆ ਜਿੰਨਾ ਪ੍ਰੇਮ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਦੂਜੇ ਪਾਸੇ ਪਤਾ ਤਾਂ ਕਿਸ ਖੇਡਦਾ ਨਹੀਂ ਹੈਗਾ ਮਾਇਆ ਦੇ ਵਿੱਚ ਬਾਹਰ ਦੌੜ 'ਚ ਲੱਗੇ ਹੋਏ ਨੇ ਉਧਰ ਪਤਾ ਨਹੀਂ ਕਰੋ ਉਹਨੇ ਆ ਕੇ ਫਿਰ ਮਾਇਆ ਦੀ ਦੌੜ ਤੁਸੀਂ ਕਮ ਕਮ ਮਾਇਆ ਦੀ ਦੌੜ ਦਾ ਛੱਡੋ ਵੀ ਮੈਂ ਤਾਂ ਕਿਸੇ ਵੇਲੇ ਵੀ ਆ ਕੇ ਮੈਨੂੰ ਤਾਂ ਵੱਢਿਆ ਜਾ ਸਕਦਾ ਫਿਰ ਮਾਇਆ ਦੀ ਚ ਲੱਗੇ ਹੋਣ ਤੁਸੀਂ ਇਹ ਜਬਰ ਕਾਸਮ ਲੱਗਣਾ ਸੀ ਤੁਸੀਂ ਬਈ ਸਮਝ ਲੱਗੀ ਗੱਲ ਦੀ ਵਾਹ ਉਹ ਤੁਸੀਂ ਤਾਂ ਸਮਝਦੇ ਹੋ ਸਾਡੇ ਜ਼ਿਆਦਾ ਮਜ਼ਬੂਤ ਕਿਲੇ ਗੱਡੇ ਹਨ ਜ਼ਿਆਦਾ ਦੇ ਰਣ ਹਾਂ ਸਾਜਨ ਜਦ ਕੇ ਜਿਹੜਾ ਕੰਮ ਕਰਨਾ ਹੈ ਤੇ ਉਹ ਕਰਦੇ ਨਹੀਂ ਥੋੜਾ ਤਾਂ ਛੇਤੀ ਵੀ ਬਾਲ ਕੇ ਲੈ ਜਾ ਸਕਦਾ ਯਾਰ ਇਹ ਨਹੀਂ ਵੀ ਇਹ ਤਾਂ ਵਿਗੜ ਗਿਆ ਦੁੱਧ ਡੋਲੋ ਪਰੇ ਛੱਡੋ ਪਰੇ ਇਹਦਾ ਰੱਖਣ ਦਾ ਕੋਈ ਫਾਇਦਾ ਨਹੀਂ ਅਸੀਂ ਜੇ ਵਿਗੜ ਜਾ ਦੁੱਧ ਕਿਤੇ ਚਿਰ ਰੱਖਦੇ ਹਾਂ ਸੰਭਾਲ ਕੇ ਰੱਖਦੇ ਹਾਂ ਪਰ ਡੋਲਦੇ ਨੇ ਉਹ ਤਾਂ ਕਦੇ ਡੋਲ ਸਕਦਾ ਸਾਨੂੰ ਪਰ ਖਾਲੀ ਕਰ ਸਕਦਾ ਫਿਰ ਤੁਸੀਂ ਉਹ ਮਾਇਆ ਦੀ ਧੋਜ ਲੱਗੇ ਹੋਏ ਇਹ ਸਾਡੀ ਬੁੱਧੀ ਤੇ ਇੱਕ ਕਟਾਖ ਹੈ ਕਿਸਮ ਦਾ ਆਦਮੀ ਦੀ ਸੋਚ ਕਿੰਨੀ ਬੇਵਕੂਫੀ ਵਾਲੀ ਸੋਚ ਹੈ ਕਿੱਡਾ ਸਿਆਣਾ ਬਣਦਾ ਕਿੰਨਾ ਪਾਗਲ ਹੈ ਇਹ ਬੁੱਧੀ ਹੈ ਨਾ ਦੀ ਵਿਦਵਾਨਾਂ ਦੀ ਉਹਨਾਂ ਦੇ ਕਟਾਖ ਹੈ ਬਹੁਤ ਤਗੜਾ ਕੱਲ ਇੱਥੇ ਕਾਦੂ ਆਇਆ ਉਹ ਪਿੰਡ ਦਾ ਹੀ ਆ ਸਾਡੇ ਮੁੰਡਾ ਦੋ ਸਾਡਾ ਹਰੀਜਨ ਸੀਗਾ ਘਰ ਦਾ ਕੰਮ ਕਰਦੇ ਹੁੰਦੇ ਹਰੀਜਨ ਦੇ ਘਰਾਂ ਦੇ ਵਿੱਚ ਬੰਦੇ ਉਹ ਅਧਿਕਾਰ ਫਲਾਣੇ ਫਲਾਣੇ ਦੇ ਸੀ ਉਹਦੇ ਬਾਰੇ ਉਹਨੇ ਕਹਾਣੀ ਸੁਣਾਈ ਉਹ ਕਹਿੰਦਾ ਦੋ ਬੁੱਢੇ ਨੇ ਉਹਦੇ ਪੋਤੇ ਨੇ ਉਹਦੇ ਬੱਗੂ ਬੂਰੋ ਸੀ ਉਹਦਾ ਭਜਨ ਉਹਦਾ ਬੁੱਢਾ ਸੀ ਉਹਦੇ ਕਹਿੰਦਾ ਦੋ ਪੋਤੇ ਨੇ ਸੁਣਾਈ ਉਹਨਾਂ ਰਸ਼ੇ ਦੀ ਕਹਾਣੀ ਉਹ ਵੀ ਸੰਤਾਂ ਕੋ ਪੜਿਆ ਹੋਇਆ ਸੀ ਲਾਭ ਉਹਨਾਂ ਨੂੰ ਸੰਗਤ ਕਰਦਾ ਸੀ ਕੱਲ ਉੱਥੇ ਮੈਨੂੰ ਦੇਖ ਕੇ ਆ ਗਿਆ ਉਹ ਕਹਿੰਦਾ ਦੋਏ ਮੁੰਡੇ ਦੋ ਕੋਠੜੀਆਂ 'ਚ ਰਹਿੰਦੇ ਨੇ ਕੱਚੀਆਂ ਕੋਠੜੀਆਂ ਉਹ ਜਿਹੀ ਨਗਰ ਨਾਲ ਜੜੀਆਂ ਸੀ ਦੋਏ ਵਿਆਹੇ ਸੀ ਘਰ ਵਾਲੀਆਂ ਰਹੀਆਂ ਰਹੀਆਂ ਨਸ਼ੇ ਕਰਨ ਲੱਗੇ ਕਹਿੰਦਾ ਸਵੇਰੇ ਦਾਤੀ ਜਾ ਕੇ ਚਲੇ ਜਾਂਦੇ ਨੇ ਪੂਰੀ ਦਿਹਾੜੀ ਕੰਮ ਨਹੀਂ ਕਰਦੇ ਉਹਦਾ ਆਪਣਾ ਗੋੜੀ ਗਾੜੀ ਜੋ ਵੀ ਕੋਈ ਨਸ਼ਾ ਪੱਤਾ ਲੈ ਕੇ ਖਾ ਲੈਂਦੇ ਨੇ ਉਹ ਆਪਣੇ ਘਰ ਆ ਕੇ ਸੌ ਜਾਂਦੇ ਨੇ ਉਹਨੂੰ ਕਹਾਂ ਆ ਗਏ ਇਹਨੂੰ ਕੁਝ ਤੂੰ ਆ ਦੋ ਗਿੱਟਾਂ ਨਾ ਕੇ ਇਹਦਾ ਕੋਲਾ ਡਿੱਗਦਾ ਤੂੰ ਠੀਕ ਕਰ ਲੈਂਦਾ ਕਿਸੇ ਨੇ ਕਿਹਾ ਉਹ ਇੱਕ ਪਿੰਡ ਦਾ ਹੋਰ ਸੀ ਬੁੱਧਾ ਉਹਨੇ ਦੋ ਕੋਠੀਆਂ ਬਣਾਈਆਂ ਬਹੁਤ ਵਧੀਆ ਉਹਨੇ ਪਾਸੇ ਵੱਡੇ ਸਕੂਲ ਪਾਸ ਔਰ ਦੋ ਪਹਿਲਾਂ ਇੱਕ ਸੀ ਫਿਰ ਦੋ ਬਣਾਈਆਂ ਉਹ ਮਰ ਗਿਆ ਹੁਣ ਉਹ ਕਹਿੰਦਾ ਉਹ ਫਲਾਣਾ ਗੁਰਦੇਵ ਸਿੰਘ ਕਹਿੰਦਾ ਉਹ ਵੀ ਤਾਂ ਚਲੇ ਹੀ ਗਿਆ ਕਹਿੰਦਾ ਦੋ ਕੋਠੀਆਂ ਬਣਾ ਕੇ ਕਹਿੰਦਾ ਆਪਾਂ ਨੂੰ ਵੀ ਚਲੇ ਜਾਣਾ ਪਤਾ ਨਹੀਂ ਕਿਹੜੇ ਵੇਲੇ ਛੱਡ ਪਰੇ ਆਹੀ ਠੀਕ ਹੈ ਕਿੱਡਾ ਤਿਆਗ ਹੈ ਬੰਦੇ ਚ ਬਹੁਤ ਨੂੰ ਸਰਤੇ ਬੰਦੀ ਬੈਠਾ ਬੰਦੀ ਬੈਠਾ ਤੂੰ ਮਨ ਮਨੋ ਵਸਾਰਨਾ ਬੇਵਕੂਫੀ ਤੇ ਸਭਾ ਕੁਛ ਨਹੀਂ ਹੈ ਮਨ ਨੂੰ ਯਾਦ ਰੱਖਣੀ ਪੈਂਦੀ ਹੈ ਔਰ ਅੰਗਰੇਜ਼ ਕੀ ਕਹਿੰਦੇ ਨੇ ਇਸਾਈ ਜਿਹਨੇ ਮੌਤ ਨੂੰ ਯਾਦ ਰੱਖਿਆ ਉਹਦੇ ਈਸ਼ਵਰ ਯਾਦ ਹੈ ਵਰਨਾ ਈਸ਼ਵਰ ਨਹੀਂ ਯਾਦ ਹੈ ਕਿਸੇ ਤੇ ਵੀ ਮੌਤ ਔਰ ਈਸ਼ਵਰ ਨੂੰ ਯਾਦ ਰੱਖੋ ਈਸ਼ਵਰ ਉਹਦੇ ਯਾਦ ਹੈ ਜਿਹਦੇ ਮੌਤ ਯਾਦ ਉਹ ਈਸ਼ਵਰ ਮੌਤ ਹੈ ਕਾਲੇ ਬਹੁਤ ਹੀ ਨਾਮ ਈਸ਼ਵਰ ਹੈ ਜਪਣ ਬਣਾ ਹੁਕਮ ਹੈ ਹੁਕਮ ਹੈ ਕਾਲ ਹੈ ਜਿਹਦੇ ਕਾਲ ਆਦਾ ਉਹਦੇ ਅਕਾਲ ਵੀ ਆਦਾ ਅਕਾਲ ਦੇ ਦੋ ਅਕਾਲ ਹੈ ਕਾਲ ਹੈ ਤਲਵਾਰ ਦੀ ਧਾਰ ਜਿਹੜੀ ਹੈਗੀ ਹੈ ਉਹ ਕਾਲ ਹੈ ਬਾਕੀ ਸਾਰੀ ਤਲਵਾਰ ਅਕਾਲ ਹੈ ਪਰ ਧਾਰ ਤਾਂ ਹੀ ਕੰਮ ਕਰਦੀ ਹੈ ਜੇ ਪਿੱਛੇ ਤਲਵਾਰ ਦਾ ਵਜਨ ਧਾਰ ਉਹਦੇ ਵਿੱਚੋਂ ਹੀ ਹੈ ਕਬਦਾ ਧਾਰੇ ਕਰਦੀ ਹੈ ਤਲਵਾਰ ਦਾ ਧਾਰ ਦਾ ਨੋ ਕਾਲ ਹੈ ਬਾਕੀ ਜਿਹੜਾ ਬਾਕੀ ਲੋਹਾ ਪਿੱਛੇ ਉਹ ਕੀ ਹੈ ਉਹ ਕਾਲ ਹੈ ਉਹਦੇ ਬਦਨ ਨਾਲੇ ਚੱਲਣਾ ਉਹਨੇ ਉਹਦੀ ਸ਼ਕਤੀ ਨਾਲੇ ਚੱਲਣਾ ਕੱਲੀ ਧਾਰ ਕੱਢ ਕੇ ਲੈ ਦੱਸੋ ਭਲਾ ਕੀ ਕਰਦੂ ਉਹ ਜਿਹਦੇ ਮੌਤ ਆਦ ਹੈ ਉਹਦੇ ਪਰਮੇਸ਼ਰ ਆਦ ਹੈ ਬਸ ਉਹ ਕਮ ਮਾਇਜ ਮਾਇਆ ਜੋ ਨਹੀਂ ਫਸਦਾ ਹੋ ਜੋ ਕੇ ਫਸਦਾ ਕਹਾਣੀ ਨਾ ਨਹੀਂ ਕੋਈ ਜਿਹੜਾ ਨਹੀਂ ਜ਼ਿਆਦਾ ਉਹਦੀ ਤਾਣੀ ਜ਼ਿਆਦਾ ਨਹੀਂ ਉਲਝਦੀ ਜਿਹੜੇ ਇਹ ਲੋਕ ਨੇ ਨਸ਼ੇ ਦੇ ਖਿਲਾਫ ਇਹ ਸੰਸਾਰੀ ਆਦਮੀ ਨੇ ਜਿਹੜੇ ਸੰਸਾਰੀ ਆਦਮੀ ਨਹੀਂ ਭਗਤ ਉਹ ਨਸ਼ਿਆਂ ਦੇ ਖਿਲਾਫ ਬੋਲੇ ਹੀ ਨਹੀਂ ਇਹ ਤਾਂ ਸੰਸਾਰੀ ਆਦਮੀ ਨੇ ਸਾਰੇ ਇਹ ਆ ਵਸਤਾਰੀ ਵਾਲੀ ਗੱਲ ਇਹ ਨਹੀਂ ਆ ਸਕਦੇ ਇੱਧਰ ਨੂੰ ਨਹੀਂ ਜਾ ਸਕਦੇ ਜਿੱਦ ਨੂੰ ਗੁਰਬਾਣੀ ਲਈ ਜਾਂਦੀ ਕਦੇ ਵੀ ਨਹੀਂ ਜਾ ਸਕਦੇ ਸੰਸਾਰੀ ਨਾਲ ਤਾਂ ਲੱਗੀ ਮਾਇਆ ਤੋਂ ਉਹਨਾਂ ਨੇ ਮਾਇਆ ਤੋਂ ਹੈ ਲੱਗੀ ਹੋਈ ਉਹ ਤਾਂ ਸਿਰ ਕੌਮ ਨੂੰ ਲਿਆਉਣਾ ਚਾਹੁੰਦੇ ਸਾਰਿਆਂ ਨੂੰ ਵੀਰ ਬਣਾਉਣਾ ਚਾਹੁੰਦੇ ਮਾਇਆ ਤੋਂ ਹੈ ਉਹਦੀ ਅਸੀਂ ਮਾਇਆ ਦੀ ਰੋਜ਼ ਚ ਪਿਛੜ ਸੱਜਣ ਪੁਰਖ ਤੇ ਹਾਂ ਉਹਨਾਂ ਨੇ ਉਹਦਾ ਤਿਆਗਿਆ ਹੋਇਆ ਮਾਇਆ ਤੋਂ ਲੱਗੀ ਹੋਈ ਹੈ ਹਰ ਸਾਜਨ ਪੁਰਖ ਮਾਇਆ ਝੂਠ ਹੈ ਝੂਠ ਫੜਿਆ ਹੋਇਆ ਸੱਚ ਤੇ ਅੱਗੇ ਹੈ ਲੱਗੀ ਮਾਇਆ ਤੋਂ ਉਹ ਲੱਗੀ ਮਾਇਆ ਤੋਂ ਮਾਇਆ ਤੋਂ ਉਹਨਾਂ ਦੇ ਅੰਦਰ ਉਹ ਜਿਹੜੀ ਅੱਗ ਧੁਖਦੀ ਆ ਤੋਂ ਮਾਇਆ ਦੀ ਹੋਈ ਆ ਉਹ ਪੁੱਤਰ ਕਲੱਤਰ ਨਾ ਸੰਗ ਧਣਾ ਹਰ ਅਵਨਾਸ਼ੀ ਉਹ ਬਾਕੀ ਰਹਿ ਗਏ ਪੁੱਤਰ ਕਲੱਤਰ ਅਰ ਤਾਂ ਦੌਲਤ ਨਾ ਸੰਗ ਧਣਾ ਇਹ ਵੀ ਤੇਰੇ ਨਾਲ ਨਹੀਂ ਜਾਣੇ ਚਲੋ ਜੇ ਪਰ ਆਉਣਾ ਹੱਥ ਰਖਾਇ ਕਰਦਾ ਉਹਨਾਂ ਦੇ ਵੀ ਨਾਲ ਕਿਹੜਾ ਮਾਇਆ ਜਾਣੀ ਹੈ ਨਾਲ ਉਹਨਾਂ ਦੇ ਵੀ ਨਹੀਂ ਜਾਣੀ ਹੈ ਹਰ ਅਵਨਾਸ਼ੀ ਉਹ ਉਹ ਹਰ ਹੈ ਉਹ ਅਵਨਾਸ਼ੀ ਹੈ ਜਿਹਨੂੰ ਛੱਡਿਆ ਹੋਇਆ ਅਵਨਾਸ਼ੀ ਹੈ ਇਹਨਾਂ 'ਚ ਰਹਿਣ ਵਾਲਾ ਕੁਝ ਨਹੀਂ ਸਰੀਰ ਦੇ ਵਿੱਚ ਰਹਿਣ ਵਾਲਾ ਕੁਝ ਨਹੀਂ ਉਹ ਸਰੀਰ ਕਰਕੇ ਪੁੱਤਰ ਕਲਤਰ ਨੇ ਬਾਕੀ ਆਤਮਾ ਦਾ ਸਭ ਦੀ ਕੋਈ ਹੈ ਸਰੀਰ ਕਰਕੇ ਪੁੱਤਰ ਕਲਤਰ ਮੰਡੀ ਬੈਠੇ ਆ ਅਸੀਂ ਵੀ ਪੁੱਤਰ ਕਲਤਨ ਵਾਲੀ ਕਿਹੜੀ ਗੱਲ ਹੈ ਉਹ ਆਤਮਾ ਦਾ ਸਭ ਦੀ ਅਵਨਾਸ਼ੀ ਕੋਈ ਹੈ ਵਿਚਲਾ ਦਾ ਸਭ ਦਾ ਅਵਨਾਸ਼ੀ ਹੈ ਉਹ ਤਾਂ ਇੱਕੋ ਹੀ ਹੈ ਫਿਰ ਜਾ ਤੂੰ ਹੋ ਜਾਓ ਉਹ ਨਹੀਂ ਹੈਗਾ ਪੁੱਤਰ ਕਲਤਨ ਕਿਸੇ ਦਾ ਇਸ ਕਰਕੇ ਪੁੱਤਰ ਕਲਤਨ ਨਹੀਂ ਹੁੰਦੇ ਆਤਮਾ ਦਾ ਇੱਕੋ ਹੀ ਹੈ ਸਭ ਦੀ ਅਵਨਾਸ਼ੀ ਹੈ ਹਰ ਅਵਨਾਸ਼ੀ ਹਰ ਤਾਂ ਅਵਨਾਸ਼ੀ ਹੈ ਸਭ ਦੇ ਵਿੱਚ ਜਿਹੜਾ ਉਹ ਨਾ ਕਹਿੰਦਾ ਪੁੱਤਰ ਹਰ ਨੂੰ ਕਿਵੇਂ ਪੁੱਤਰ ਕਲਤਨ ਕਹਿੰਦੇ ਵੀ ਤੁਸੀਂ ਬਈ ਆਤਮਾ ਕਿਸੇ ਦੀ ਪੁੱਤਰ ਕਲਤਨ ਹੁੰਦੀ ਹੋਈ ਨਹੀਂ ਸਰੀਰ ਕਰਕੇ ਉਹ ਹੈ ਪੁੱਤਰ ਕਲਤਨ ਬੰਦੇ ਆ ਸੀ ਬਸ ਉਹ ਸੁਬੇ ਸਾ ਉਹ ਨਾਲ ਨਹੀਂ ਜਾਣ ਵਾਲਾ ਉਹਦਾ ਰੂਪ ਐਵੇਂ ਬਿੱਟੀ ਆ ਬਾਕੀ ਤਾਂ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਫੇਰ ਵੀ ਆ ਝੂਠੇ ਮੋਹ ਦੇ ਧੰਦੇ ਸਾਰੀ ਪਰਚੀ ਪਈ ਹੈ ਸ੍ਰਿਸ਼ਟੀ ਸਾਰੀ ਹੋਏ ਚ ਸਗਲੀ ਮੂਈ ਪਲਚ ਪਲਚ ਸਗਲੀ ਮੂਈ ਫਿਰ ਪਰਚੀ ਪਈ ਹੈ ਇਹ ਧੰਦੇ ਝੂਠੇ ਮੋਹਦੇ ਧੰਦਿਆਂ ਜੇ ਸਾਰੀ ਸ੍ਰਿਸ਼ਟੀ ਲੱਗੀ ਪਈ ਆ ਪਲਚ ਪਲਚ ਮਰ ਰਹੀ ਹੈ ਇੱਥੇ ਝੂਠੇ ਧੰਦਾ ਮੋਹ ਝੂਠੇ ਧੰਦੇ ਨੇ ਮੋਹਦੇ ਸਾਰਾ ਨਕਸ਼ਾ ਦਿਖਾਤਾ ਦੋ ਪੰਕਤੀਆਂ ਨੇ ਵੀ ਸਾਰੀ ਸ੍ਰਿਸ਼ਟੀ ਦਾ ਨਕਸ਼ਾ ਰੱਖਤਾ ਮੂਰੇ ਕੁੜੇ ਮਹੀਨੇ ਦੀ ਗੱਲ ਆ ਕਿਹੜੇ ਮਹੀਨੇ ਦੀ ਗੱਲ ਹੈ ਇੱਕ ਹਰ ਕੇ ਨਾਮ ਜੇ ਤੇ ਵੀ ਨਹੀਂ ਹੁੰਦਾ ਵਿਸਾਖ ਜੀ ਨਹੀਂ ਹੁੰਦਾ ਨਾ ਵਿਸਾਖ ਜੀ ਹੁੰਦਾ ਕਾਹ ਫੱਕੜ ਜੀ ਨਹੀਂ ਹੁੰਦਾ ਹੈ ਇਹਦਾ ਹੀ ਵਿਸਾਖ ਦਾ ਕੀ ਮਤਲਬ ਆ ਗਿਆ ਉਹ ਇਹਦਾ ਗੱਲ ਬੈ ਸਾਖ ਹੈ ਉੱਤੇ ਉਹ ਸ਼ਾਖਾ ਬੈ ਉਹ ਸਾਖ ਸ਼ਾਖਾ ਸ਼ਾਖਾ ਬੇਸ ਕਰੇ ਅੱਗੇ ਆਊਗਾ ਉਹਦੇ ਵਿੱਚ ਆਉਂਦੂਆ ਤੁਖਾਰੀ ਰਾਗ ਦਾ ਜਿਹੜਾ ਹੈ ਤੁਖਾਰੀ ਰਾਗ ਦੇ ਵਿੱਚ ਸ਼ਾਖਾ ਦਾ ਵੀ ਆਊਗਾ ਸ਼ਾਖਾ ਬੇਸ ਕਰੇ ਆਹ ਹੁਣ ਕਹਾ ਸ਼ਾਖਾ ਬੇਸ ਕਰੂਗੀ ਆ ਜਲੇ ਧਰਤੀ ਜਾਗੂਗੀ ਚੇਤ ਦਾ ਮਤਲਬ ਹੈ ਧਰਤੀ ਜਾਗਦੀ ਹੈ ਮੀਨੇ 'ਚ ਇਹਨੂੰ ਮੀਨੇ ਨੂੰ ਚੇਤ ਕਹਿੰਦੇ ਕਿਉਂ ਨਾ ਧਰਤੀ ਵੀ ਜਾਗਦੀ ਹੈ ਬ੍ਰਹਸਪਤੀ ਜਾਗੂਗੀ ਫੁੱਟੂਗੀ ਸਾਰੀ ਉਹ ਚੇਤ ਦੇ ਵਿੱਚ ਹੁਣ ਸੁੱਤੀ ਪਈ ਹੈ ਬ੍ਰਹਸਪਤੀ ਐ ਦਰਖਤ ਸੁੱਤੇ ਪਏ ਨੇ ਇਹ ਸਾਰੇ ਪੱਤੇ ਫੁੱਟਣੇ ਨੇ ਇਹਨਾਂ ਨੂੰ ਉਦੋਂ ਜਾਗਣੇ ਨੇ ਇਹ ਬ੍ਰਹਸਪਤੀ ਇਹ ਮੀਨੇ ਦਾ ਨਾ ਚੇਤ ਐਵੇਂ ਨਹੀਂ ਰੱਖਿਆ ਹੋਇਆ ਜੇ ਧਰਤੀ ਜਾਗਦੀ ਹੈ ਧਰਤੀ ਜੋ ਘਾਹ ਫੂਸ ਫੁੱਟੂਗਾ ਧਰਤੀ ਜਾਗਦੀ ਹੁੰਦੀ ਹੈ ਧਰਤੀ ਸੁੱਤੀ ਹੁੰਦੀ ਅੱਗੇ ਮੰਨਦੇ ਸੀ ਧਰਮ ਦੇ ਵਿੱਚ ਲੋਕ ਹਲ ਨਹੀਂ ਜੋੜਦੇ ਹੁੰਦੇ ਸੀ ਉਹਨਾਂ ਦਿਨਾਂ ਹਾਲੇ ਧਰਤੀ ਸੁੱਤੀ ਪਈ ਹੈ ਧਰਤੀ ਜਾਗੂ ਵੀ ਫੇਰਾ ਜੋੜ ਉਥੋਂ ਵੀ ਤੇ ਬਣਾਏ ਹੋਏ ਨੇ ਅੱਜ ਦੇ ਨਹੀਂ ਬਣੇ ਹੋਏ ਇਹਨਾਂ ਨੂੰ ਵਿਦਵਾਨਾਂ ਨੂੰ ਹੋਣ ਵਾਲੇ ਮੂਰਖਾਂ ਦਾ ਪਤਾ ਹੀ ਨਹੀਂ ਹੈ ਇਹ ਕਿਹੜਾ ਸਕੂਲਾਂ ਦੀ ਪੜ੍ਹਾਈ ਹੈ ਧਰਮ ਦੀ ਪੜ੍ਹਾਈ ਹੋਰ ਹੈ ਧਰਮ ਦੀ ਪੜ੍ਹਾਈ ਵਾਲਿਆਂ ਨੇ ਨੋ ਰੱਖੇ ਹੋਏ ਨੇ ਇਸ ਕਰਕੇ ਬੇਸਿਕ ਨੌਲੇਜ ਦੀ ਜਿਹਨੂੰ ਧਰਮ ਦੀ ਨੌ ਰੱਖੇ ਕਿ ਨੇ ਚੇਤ ਕਿਉਂ ਰੱਖਿਆ ਚੇਤ ਬੀਜੋ ਵਿਸਾਖ ਕਿਉਂ ਰੱਖਿਆ ਚੇਤਾ ਉਹਨਾਂ ਤਾਂ ਜਾਗਣਾ ਚੇਤ ਵਿੱਚ ਧਰਤੀ ਜਾਗਦੀ ਹੈ ਵਿਸਾਖ ਦੇ ਵਿੱਚ ਸਾਖਾ ਦੇ ਉੱਤੇ ਪੱਤੇ ਫੁੱਟੇ ਹੁੰਦੇ ਨੇ ਅਟਾਲੀਆਂ ਦੇ ਪੱਤੇ ਸਾਰੇ ਝੜ ਕੇ ਰੰਗੇ ਫੁੱਟਣੇ ਨੇ ਜਿਹੜੇ ਦਰਖਤਾਂ ਦੇ ਪੱਤੇ ਨਵੇਂ ਫੁੱਟਣੇ ਨੇ ਨਾ ਫਿਰ ਫੁੱਲ ਲੱਗਣੇ ਨੇ ਬਸੰਤ ਦੇ ਤੌੜੀ ਹੈ ਹੁਣ ਉਹ ਬਸੰਤ ਤੌੜੀ ਹੈ ਨਾ ਕਿਤੇ ਨਾ ਬਸੰਤ ਹੈ ਸਦਾ ਬਸੰਤ ਹੈ ਨਾ ਗੁਰਮੁਖਾਂ ਨੂੰ ਉਹ ਫੇ ਬਸੰਤ ਦੀ ਗੱਲ ਆਉਣੀ ਹੈ ਰੁੱਤਾਂ ਦੀ ਵੀ ਗੱਲ ਆਉਣੀ ਹੈ ਇਹ ਸਾਰਾ ਕੁਝ ਬ੍ਰਹਮ ਗਿਆਨ ਨਾਲ ਜੁੜਿਆ ਹੋਇਆ ਹੈ ਬੜਾ ਪਤਾ ਇਹ ਤਾਂ ਹੁਣ ਮੀਂਹ ਦਾ ਪਤਾ ਵੀ ਤਾਂ ਜੇ ਬਣਾਏ ਨੇ ਆਖਰ ਰੱਖਣਾ ਕਿਹਨੇ ਰੱਖੇ ਨੇ ਕਿਉਂ ਰੱਖੇ ਨੇ ਲੋ ਇਹ ਧਰਤੀ ਤੇ ਦਰਖਤਾਂ ਦੇ ਉੱਤੇ ਨੌਨ ਰਿਲੇਟਡ ਹੈ ਗੱਲ ਇਹ ਬਹੁਤ ਕੁਝ ਬਹੁਤ ਵੱਡੀ ਫਿਲਾਸਫੀ ਦੇ ਪਿੱਛੇ ਵੀਡੀਓ ਦੇ ਰੋਲ ਦੇ ਪਿੱਛੇ ਇਹਨਾਂ ਨੂੰ ਗਿਆਨ ਕੋਈ ਨਹੀਂ ਹਾਂਜੀ ਇੱਕ ਸਹਾਰ ਕੇ ਨਾਮ ਬਿਣਾ ਅੱਗੇ ਲਈਏ ਖੋਹ ਜਦ ਕੇ ਲੱਗੀ ਮਾਇਆ ਤੋਂ ਹੋਰ ਪਰੁੱਤਰ ਕਲਤਰ ਸੰਗਤਾਂ ਹਰ ਬਣਾ ਸੀ ਉਹ ਜੇ ਜਾਓਗੇ ਗਾਂ ਜਦ ਜਦ ਇੱਥੇ ਸਰੀਰ ਛੱਡ ਕੇ ਜਾਣ ਇੱਕ ਕੇ ਨਾਮ ਨੂੰ ਅੱਗੇ ਲਈ ਖੋਏ ਗਾਂ ਤਾਂ ਕੋਈ ਜਾਣ ਨਹੀਂ ਦੇਣਾ ਸਰੀਰ ਵੀ ਖੋ ਲੈਣਾ ਤੇਰਾ ਗਾਂ ਯਾਰ ਪਿੱਛੇ ਤਾਂ ਸਰੀਰ ਵੀ ਇੱਥੇ ਰਖਾ ਲੈਣਾ ਨਾਮ ਨਾਮ ਤੁਹਾਡੇ ਨਾਲ ਜਾ ਸਕਦਾ ਜਿਹੜਾ ਕਮਾਈ ਉਹਦੀ ਕੀਤੀ ਜਿਹਦੀ ਜਿਹੜੀ ਚੀਜ਼ ਨਾਲ ਜਾਣੀ ਉਹਦੀ ਕਮਾਈ ਕੋਈ ਨਹੀਂ ਕੀਤੀ ਜਿਹੜੀ ਕਮਾਈ ਕੀਤੀ ਉਹ ਇੱਥੇ ਰਖਾ ਲੈਣੀ ਹੈ ਇਹ ਗੱਲ ਤਾਂ ਗੁਰਬਾਣੀ ਕਹਿੰਦੀ ਹੈ ਕੀ ਗੁਰਬਾਣੀ ਨੂੰ ਅਸੀਂ ਗੁਰੂ ਮੰਨਦੇ ਹਾਂ ਜੇ ਨਹੀਂ ਮੰਨਦੇ ਫਿਰ ਝੂਠ ਕਾਤੇ ਬੋਲਦੇ ਇੰਨੀ ਦੁਨੀਆ ਨੂੰ ਝੂਠ ਕਿਉਂ ਬੋਲਦੇ ਹਾਂ ਅਸੀਂ ਰੌਲਾ ਕਿਉਂ ਪਾਉਂਦੇ ਹਾਂ ਆਪਣੇ ਆਪ ਨਾਲ ਫਰਾਡ ਕਰਦੇ ਆ ਗੁਰੂ ਨਾਲ ਕਰਦੇ ਆ ਸੰਸਾਰ ਨਾਲ ਕਰਦੇ ਆ ਫਰਾਡ ਕਿਹਦੇ ਨਾਲ ਕਰਦੇ ਆਪਣੇ ਆਪ ਨੂੰ ਫਰਾਡ ਕਰਦੇ ਹੋ ਤੁਸੀਂ ਦੂਜੇ ਨਾਲ ਕੀ ਫਰਾਡ ਹੈ ਦੂਜੇ ਨਾਲ ਕਾਹਦਾ ਫਰੋਡ ਹੈ ਵਿੱਚ ਕਿਸੇ ਦਾ ਕੀ ਨੁਕਸਾਨ ਹੋਣਾ ਕਿਉਂ ਤੁਹਾਨੂੰ ਸਿੱਖ ਸਮਝਣ ਲੋਕ ਸਿੱਖ ਨਾਲ ਸਿੱਖ ਜਿਹੜੇ ਸੀਗੇ ਉਹਨਾਂ ਦੀ ਬੜੀ ਇੱਜ਼ਤ ਸੀ ਅਸੀਂ ਇੱਜ਼ਤ ਤਾਂ ਉਹਨਾਂ ਵਾਲੀ ਚਾਹੁੰਦੇ ਜਿਹੜੇ ਉਹ ਸਿੱਖ ਸੀ ਸਿੱਖਾਂ ਦੇ ਹੈਗੇ ਜੀ ਅਪਰਾਧ ਹੈ ਸੁਤੰਤਰ ਦਾ ਸਲਾਨੀ ਹੈ ਨਹੀਂ ਪੈਨਸ਼ਨ ਝੁਲਦਾ ਪੈਨਸ਼ਨ ਲੋਈ ਫਿਰਦਾ ਕਿਆ ਬਗਦਾ ਇਹ ਤਾਂ ਅਪਰਾਧ ਹੈ ਕਿ ਤੂੰ ਹੈ ਨਹੀਂ ਹੱਕਦਾਰ ਨਹੀਂ ਤੂੰ ਕਿਉਂ ਮੰਗਦਾ ਅਸੀਂ ਸਿਖਾਇਆ ਨਹੀਂ ਸਿੱਖਾਂ ਵਾਲੇ ਹੱਕ ਮੰਗਦੇ ਹੋ ਕਿਸੇ ਨੂੰ ਨਹੀਂ ਦੇਦੇ ਉਹਦੇ ਵੱਲੋਂ ਛੱਤਰ ਪੈਂਦੇ ਨੇ ਵਧੀਆ ਨੇ ਇਹ ਪੈਣੇ ਵੀ ਚਾਹੀਦੇ ਨੇ ਝੂਠੇ ਨੂੰ ਛੱਤਰੇ ਪੈਂਦੇ ਹੁੰਦੇ ਜੇ ਸਿੱਖ ਨਹੀਂ ਆ ਗਿਆ ਸੀ ਮੰਗਦੇ ਕਿਉਂ ਪਹਿਲਾਂ ਹੱਕਦਾਰ ਬਣੋ ਕੋਈ ਚੀਜ਼ ਫਿਰ ਮੁੱਕੋ ਹੱਕਦਾ ਨਹੀਂ ਹੈਗੇ ਸੀ ਆਪਣੇ ਗੁਰੂ ਤੋਂ ਹੀ ਬੇਬੁਖ ਹੋਏ ਹੋਏ ਅਪਰਾਧੀ ਦਇਓ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨ ਕੋਏ ਦਿਓ ਵਿਸਾਰ ਵਿਗੁਚਣਾ ਸੱਚ ਹੈ ਜਿਹੜਾ ਪਰਮੇਸ਼ਰ ਹੈ ਜਿਹੜਾ ਉਹਨੂੰ ਵਿਸਾਰਿਆ ਹੋਇਆ ਸੀ ਵਿਗੁਚਣਾ ਪ੍ਰਭ ਬਿਨ ਅਵਰ ਨ ਕੋਏ ਬਸ ਫਿਰ ਵਿਗੁਚਣਾ ਹੀ ਹੈ ਵਿਗੁਚਣਾ ਹੀ ਹੈ ਜਦ ਅਸੀਂ ਸੱਚ ਇਕੱਠਾ ਹੀ ਨਹੀਂ ਕੀਤਾ ਨਾਮ ਇਕੱਠਾ ਹੀ ਨਹੀਂ ਕੀਤਾ ਤੇ ਅੱਗੇ ਫਿਰ ਸਾਨੂੰ ਛਡਾਉ ਕਾੜੂ ਤੇ ਫਿਰ ਰੱਬ ਨਾ ਕੋਏ ਕੋਈ ਰੱਬ ਦੇ ਬਿਨਾਂ ਹੋਰ ਕੋਈ ਹੈ ਹੋਰ ਕੋਈ ਬਚਾਉਣ ਵਾਲਾ ਨਹੀਂ ਹੈ ਦੇਉ ਜਿਹੜਾ ਕਰਤਾਰ ਹੈ ਇਹ ਬਚਾਉਣ ਵਾਲਾ ਸੀ ਇਹਦਾ ਅਸੀਂ ਲੜਨੀ ਫੜਿਆ ਛੜਿਆ ਹੋਇਆ ਤੇ ਛਡਾਉ ਅੱਗੇ ਕੋਲ ਪ੍ਰੀਤਮ ਚਰਨੀ ਜੋ ਲੱਗੇ ਤਿਨ ਕੀ ਨਿਰਮਲ ਸੋਏ ਜਿਹੜੇ ਪ੍ਰੀਤਮ ਦੇ ਚਰਨੀ ਲੱਗੇ ਆਪਣੀ ਅੰਤਰਾਤਮਾ ਦੀ ਆਵਾਜ਼ ਦੇ ਮਗਰ ਲੱਗੇ ਨੇ ਲੱਗਦੇ ਲੱਗਦੇ ਕਹਾ ਗੁਰਮਤਿ ਨਾਲ ਜੁੜ ਗਏ ਤਿੰਨ ਕੀ ਨਿਰਮਲ ਹੋਏ ਉਹਨਾਂ ਦੀ ਜਿਹੜੀ ਸੋਭਾ ਕੀਤੀ ਹੋਈ ਹੈ ਨਾ ਉਹਨਾਂ ਦੀ ਸੋਭਾ ਨਿਰਮਲ ਹੈ ਪ੍ਰੀਤਮ ਚਰਨੀ ਜੋ ਲੱਗੇ ਤਿੰਨ ਕੀ ਨਿਰਮਲ ਹੋਏ ਪ੍ਰੀਤਮ ਦੇ ਚਰਨੀ ਜਿਹੜੇ ਲੱਗਦੇ ਨੇ ਪ੍ਰੀਤਮ ਕੌਣ ਅਸਲ 'ਚ ਪ੍ਰੀਤਮ ਤਾਂ ਕਿਹਾ ਉਹਨੇ ਜਿਹਦੀ ਪ੍ਰੀਤ ਹੈ ਸਾਡੀ ਤਾਂ ਪ੍ਰੀਤ ਹੈ ਨਹੀਂ ਸਾਡੇ ਤਾਂ ਤਾਂ ਬਾਹਰ ਬਣਾਏ ਹੋਏ ਨੇ ਜੇ ਮਾਇਆ 'ਚ ਪ੍ਰੀਤਮ ਨੇ ਪਛਾਣ ਲਿਆ ਨਾ ਉਹਨੂੰ ਉਹ ਪ੍ਰੀਤਮ ਬੁੱਧ ਹੈ ਅਸੀਂ ਨਹੀਂ ਬੁੱਧ ਪ੍ਰੀਤਮ ਜੀ ਪ੍ਰੀਤਮ ਉਹੀ ਹੈ ਜਿਹੜਾ ਸਾਡੇ ਖਾਤਰ ਸਾਲੇ ਲੈਂਦਾ ਰਿਹਾ ਸੁੱਤਾ ਨਹੀਂ ਅਸੀਂ ਸੌ ਜਾਂਦੇ ਨੇ ਸਰੀਰ ਵਰਤਦੇ ਰਹੇ ਔਰ ਸਾਨੂੰ ਹਮੇਸ਼ਾ ਨੇਕ ਸਲਾਹ ਦਿੱਤੀ ਹੈ ਜੇ ਅਸੀਂ ਨਹੀਂ ਮੰਨੀ ਉਹਦੀ ਨੇਕ ਸਲਾਹ ਦਾ ਬਰਾਬਰ ਨਹੀਂ ਬਣਾਇਆ ਕਦੇ ਨਹੀਂ ਤਾਂ ਦੋ ਚਾਰ ਵਾਰ ਨੇਕ ਸਲਾਹ ਦੇ ਕੇ ਆਦਮੀ ਕਹਿੰਦਾ ਛੱਡੋ ਪਰੇ ਦਫਾ ਹੋਵੇ ਬੰਦੇ ਨੂੰ ਖੂਜ ਉਹ ਇਹ ਵੀ ਨਹੀਂ ਸੋਚਦਾ ਉਹ ਕਹਿੰਦਾ ਹੁਣ ਵੀ ਸਮਝੂ ਹੁਣ ਵੀ ਸਮਝੂ ਹੁਣ ਵੀ ਸਮਝੂ ਹੁਣ ਵੀ ਸਮਝੂ ਕਰਦਾ ਕਰਦਾ ਅਖੀਰ ਸਾਹ ਤੱਕ ਇਹੀ ਕਹਿੰਦਾ ਰਹਿੰਦਾ ਹੁਣ ਵੀ ਸਮਝੂ ਉਹਨੂੰ ਸੀ ਉਹਨੂੰ ਪਤਾ ਮੇਰਾ ਹਿੱਸਾ ਹੈ ਅੱਧਾ ਉਹਨੂੰ ਪਤਾ ਹੈ ਮੇਰਾ ਸਾਨੂੰ ਨਹੀਂ ਪਤਾ ਉਹ ਮੇਰਾ ਬਸ ਉਹਦੀ ਪ੍ਰੀਤ ਸਾਡੇ ਨਾਲ ਸੀ ਸਾਡੀ ਉਹਦੇ ਨਾਲ ਹੈ ਜੀ ਜਦੋਂ ਉਸ ਗੱਲ ਦਾ ਪਤਾ ਲੱਗਿਆ ਜਿਹਨੂੰ ਪਤਾ ਲੱਗ ਜਾਂਦਾ ਜਾਗਦੇ ਨੂੰ ਪਤਾ ਲੱਗਦਾ ਪ੍ਰੀਤਮ ਚਰਨੀ ਜੋੜ ਫਿਰ ਉਹ ਪ੍ਰੀਤਮ ਕਹਿੰਦੇ ਤਿੰਨ ਕੀ ਨਿਰਮਲ ਸੋਇਆ ਜਿਹਦੀ ਇੰਨੀ ਪ੍ਰੀਤ ਹੈ ਸਾਡੇ ਨਾਲ ਜਿਹੜੀ ਪ੍ਰੀਤ ਦੀ ਕੋਈ ਹੱਦ ਨਹੀਂ ਇੰਨੀ ਪ੍ਰੀਤ ਹੈ ਸੰਸਾਰ ਜਿਹੜੀ ਪ੍ਰੀਤ ਹੋ ਹੀ ਨਹੀਂ ਸਕਦੀ ਉਹਨੂੰ ਪ੍ਰੀਤ ਤੁਮ ਕਹਿੰਦੇ ਨੇ ਸਭ ਤੋਂ ਜ਼ਿਆਦਾ ਪ੍ਰੀਤ ਉਹ ਸਾਡੇ ਨਾਲ ਕਰਦਾ ਰਿਹਾ ਸਾਨੂੰ ਉਹਦਾ ਪਤਾ ਹੀ ਨਹੀਂ ਗਿਆ ਉਹਦੇ ਦੀ ਜਦੋਂ ਗਿਆਨ ਹੁੰਦਾ ਉਦੋਂ ਪ੍ਰੀਤ ਅਸੀਂ ਬਣਦੇ ਹਾਂ ਉਹਨੂੰ ਜਦੋਂ ਜਿਹੜਾ ਜਾਗਦਾ ਪਤਾ ਲੱਗ ਜਾਂਦਾ ਫਿਰ ਉਹਦੇ ਚੜ੍ਹਦੀ ਲੱਗਦਾ ਜਾ ਕੇ ਤਨ ਕੀ ਨਿਰਮਲ ਸੋਇ ਫਿਰ ਉਹ ਕਹਿੰਦਾ ਮੇਰਾ ਗੁਣ ਆਪ ਗੁਣ ਦਾ ਵਿਚਾਰੋ ਗੁਣਾ ਜਿਹੜੇ ਗੁਣ ਦੇ ਨਾ ਮੇਰਾ ਕੋਈ ਨਾ ਵਿਚਾਰਿਆ ਉਹਦੇ ਵਿਚਾਰਦਾ ਵੀ ਹਾਂਜੀ ਤਿੰਨ ਕੀ ਨਿਰਮਲ ਸੋਏ ਉਹਨਾਂ ਦੀ ਜਿਹੜੀ ਨਿਰਮਲ ਐ ਸੋਏ ਜਿਹੜੀ ਉਹਨਾਂ ਨੇ ਸੋਭਾ ਕੀ ਉਹਨਾਂ ਦੀ ਆਪਣੀ ਸੋਭਾ ਨਹੀਂ ਕੋਈ ਹੁੰਦੀ ਆਪਣੀ ਸੋਭਾ ਨਹੀਂ ਹੁੰਦੀ ਉਹਨਾਂ ਦੀ ਕੋਈ ਉਹਨਾਂ ਦੀ ਕਾਦੀ ਸੋਭਾ ਉਹਦਾ ਆਪ ਚੜ੍ਹਦੀ ਲੱਗੇ ਨੇ ਉਹ ਪ੍ਰੀਤਮ ਦੀ ਸੋਭਾ ਕਰਦੇ ਨੇ ਅਸਲ 'ਚ ਉਹ ਉਹ ਪ੍ਰੀਤਮ ਦੀ ਸ਼ੋਭਾ ਕਰਦੇ ਨੇ ਜਿਹਦੇ ਚਾਂਡੀ ਲੱਗੇ ਨੇ ਜਾ ਕੇ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਉਹ ਸੁਪਰੀਤ ਦਾ ਸਾਨੂੰ ਗਿਆਨ ਨਹੀਂ ਉਹੀ ਦਾ ਪ੍ਰੀਤ ਮੰਦਰ ਹੈ ਉਹ ਤਾਂ ਤਾਂ ਸਾਡਾ ਜਨਮ ਉਹੀ ਤਾਂ ਸਾਡਾ ਮੂਲ ਹੈ ਉਹਨਾਂ ਦੀ ਸੋਏ ਜਿਹੜੀ ਸੋਭਾ ਕੀਤੀ ਇਹਦੇ ਨਿਰਮਲ ਹੁੰਦੀ ਹੈ ਕਿਸੇ ਵਿਅਕਤੀ ਦੀ ਸੋਭਾ ਨਹੀਂ ਹੁੰਦੀ ਉਹ ਉਹਦੀ ਸੋਭਾ ਜਿਹਨੇ ਜਨਮ ਹੀ ਲਿਆ ਜਿੱਥੇ ਉਹ ਉਹਦੀ ਸੋਭਾ ਜਿਹੜਾ ਅੱਖਾਂ ਨੂੰ ਨਹੀਂ ਦਿਦਾ ਉਹ ਉਹਦੀ ਸੋਭਾ ਜਿਹੜਾ ਬੁੱਧੀ ਇਨਸਾਨੀ ਬੁੱਧੀ ਤੋਂ ਪਰੇ ਹੈ ਉਹ ਇਨਸਾਨੀ ਬੁੱਧੀ ਤੋਂ ਪਰੇ ਕਹਿੰਦੇ ਸੀ ਸੁੱਤੇ ਪਏ ਜਿੰਨਾ ਚਰਾਂ ਸੁੱਤੇ ਆਲੀ ਬੁੱਧੀ ਤੋਂ ਪਰੇ ਹੈ ਇਨਸਾਨ ਸੁੱਤਾ ਹੋਇਆ ਸੰਸਾਰ ਸੁਪਨਾ ਦੇਖਦਾ ਹੈ ਸੰਸਾਰੀ ਆਦਮੀ ਸੁੱਤਾ ਹੋਇਆ ਸੁੱਤੇ ਦੀ ਅਕਲ ਤੋਂ ਪਰੇ ਹੁੰਦਾ ਸਭ ਕੁਝ ਜਾਗਦਿਆਂ ਦੀ ਅਕਲ ਆ ਸੁੱਤਿਆਂ ਦੀ ਅਕਲ ਦਾ ਫਰਕ ਜਿੰਨਾ ਹੁੰਦਾ ਐਨਾ ਇਨਸਾਨ ਦੀ ਅਕਲ ਚਰ ਭਗਤ ਦੀ ਅਕਲ 'ਚ ਫਰਕ ਹੈ ਜਿਵੇਂ ਸੁੱਤੇ ਪਏ ਦੀ ਬੁੱਧ ਜਿਹੜਾ ਸੁਪਨਾ ਦੇਖ ਰਿਹਾ ਹੈ ਉਹਦੀ ਅਕਲ ਦੇ ਵਿੱਚ ਆ ਜਾਗਦੇ ਦੀ ਅਕਲ 'ਚ ਜਿਹੜਾ ਫਰਕ ਹੈ ਉਹ ਜਾਗਦਾ ਹੈ ਤੇ ਉਹ ਇਹ ਸੁਪਨੇ 'ਚ ਸੰਸਾਰੀ ਇਹ ਦੋਹਾਂ ਦਾ ਫਰਕ ਹੈ ਨਾਨਕ ਦੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਨਾਨਕ ਦੀ ਪ੍ਰਭ ਅੱਗੇ ਬੇਨਤੀ ਹੈ ਪ੍ਰਭ ਮਿਲੋ ਪ੍ਰਾਪਤ ਹੋਏ ਪ੍ਰਭ ਨਾਲ ਮਿਲੋ ਪ੍ਰਾਪਤ ਕੀ ਹੋਵੇ ਫਿਰ ਪ੍ਰਭ ਨਾਲ ਮਿਲਣਾ ਪ੍ਰਾਪਤੀ ਕਰਦੀ ਪ੍ਰਾਪਤੀ ਇਹ ਨਾਮ ਦੀ ਫਿਰ ਪ੍ਰਭ ਨਾਲ ਮਿਲ ਕੇ ਨਾਮ ਦੀ ਪ੍ਰਾਪਤੀ ਹੈ ਅਸਲ ਦੇ ਵਿੱਚ ਟਾਰਗੇਟ ਨਾਮ ਦੀ ਪ੍ਰਾਪਤੀ ਹੈ ਵੈ ਸਾਖ ਸੁਹਾਵਾ ਤਾਂ ਲੱਗਾ ਜਾਂ ਸੰਤ ਭੇਟੇ ਹਰ ਸੋਏ ਕਿ ਸਤਗੁਰ ਦੇ ਨਾਮ ਪਾਇਆ ਜਾ ਪ੍ਰਭ ਸਤਗੁਰ ਹੈ ਇਸੇ ਦਾ ਨੂੰ ਸਤਗੁਰ ਹੈ ਪ੍ਰਭ ਦਾ ਹੀ ਨੂੰ ਸਤਗੁਰ ਹੈ ਸਤਗੁਰ ਦੇ ਨਾਮ ਪਾਇਆ ਜਾ ਨਾਮ ਉਹਨੂੰ ਮਿਲਣਾ ਉਹਦੇ ਥਰੂ ਇਹ ਨਾਮ ਮਿਲਣਾ ਸਤਗੁਰ ਤੇ ਨਾਮ ਪਾਇਆ ਜਾਏ ਇਹੀ ਸਤਗੁਰ ਹੈ ਵਿਸਾਖ ਸੁਹਾਵਾ ਤਾਂ ਲੱਗਾ ਹਰ ਸੋਏ ਜਦ ਵਿਸਾਖ ਕਿਨ ਚੰਗਾ ਲੱਗਦਾ ਵਿਸਾਖ ਸੁਹਾਵਾ ਹੈ ਤਾਂ ਲੱਗਾ ਇਹ ਵਿਸਾਖ ਵੀ ਦਰ ਵਿਸਾਖ ਦਾ ਵੀ ਨਾ ਸੁਹਾਵਾ ਕਦ ਹੁੰਦਾ ਤਾਂ ਹੁੰਦਾ ਜਦ ਸੰਤ ਭੇਟੇ ਹਰ ਸੋਏ ਜਦ ਸੰਤ ਹਰ ਨੂੰ ਭੇਟ ਲੈਂਦਾ ਐ ਸਮਝ ਲਓ ਉਹ ਇਹ ਜਾਂ ਵੀ ਨਾ ਹੁੰਦਾ ਨਾ ਜ਼ਿਆਦਾ ਸਰਦੀ ਨਾ ਜ਼ਿਆਦਾ ਗਰਮੀ ਨਵੀਂ ਸ਼ਾਖਾ ਫੁੱਟਦੀਆਂ ਨੇ ਨਵੀਂ ਹਰਿਆਲੀ ਫੁੱਟਦੀ ਹੈ ਨਵਾਂ ਗਿਆਨ ਫੁੱਟਦਾ ਇਹਦੇ ਅੰਦਰੋਂ ਇਹਦੇ ਅੰਦਰੋਂ ਵੀ ਨਵਾਂ ਗਿਆਨ ਫੁੱਟਦਾ ਹੈ ਇਹਦੇ ਅੰਦਰੋਂ ਨਵਾਂ ਗਿਆਨ ਫੁੱਟਦਾ ਜਿਵੇਂ ਦਰਖਤਾਂ ਦੇ ਅੰਦਰੋਂ ਨਵੇਂ ਪੱਤੇ ਫੁੱਟਦੇ ਵਿਸਾਖ ਸੁਹਾਵਾ ਤਾਂ ਇਹਦੇ ਵਿੱਚ ਸ਼ੋ ਫਿਰ ਗਾੜੀ ਹੁੰਦੀ ਹੈ ਸ਼ੋ ਦੀ ਹੈ ਨਾ ਬਹੁਤੀ ਸ਼ੋ ਪਤਰਾਲੀ ਪੱਤੇ ਫੁੱਟਦੇ ਨੇ ਤੇ ਸ਼ੁਕੂ ਹੁੰਦੀ ਹੈ ਜਾਂ ਸੰਤ ਭੇਟੇ ਹਰ ਸੋਏ ਬਸ ਸੰਤ ਭੇਟਾ ਹਰ ਸੋਏ ਹਰ ਦੀ ਸੋਭਾ ਨੂੰ ਸੰਤ ਭੇਟ ਲੈਂਦੇ